ਲੋਕ ਮਹੱਲਾ ਪਹਿਲਾ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਪਵਨ ਵਹੈ ਸਦਵਾਉ ਪਵਨ ਹੈ ਪਵਨ ਕਿਹਨੇ ਬਣਾਈ ਹੈ ਕਰਤੇ ਨੇ ਬਣਾਈ ਹੈ ਨਾ ਕੁਦਰਤ ਨੇ ਜੇ ਕੁਦਰਤ ਨੇ ਪਵਨ ਬਣਾਈ ਹੈ ਤਾਂ ਰਹਿਦੀ ਵੀ ਉਹਦੇ ਕੰਟਰੋਲ 'ਚ ਹੈ ਹਵਾ ਵਿੱਚ ਸਦਾ ਚੱਲਦੀ ਹੈ ਹਵਾ ਪਰ ਚੱਲਦੀ ਹੈ ਉਹਦੇ ਜਿਵੇਂ ਚਲਾਉਂਦਾ ਹੋਵੇ ਅਨੁਸਾਰ ਹੀ ਚੱਲਦੀ ਹੈ ਆਊਟ ਆਫ ਕੰਟਰੋਲ ਨਹੀਂ ਹੈ ਹਵਾ ਕਿਤੇ ਵੀ ਪੈ ਵਿੱਚ ਪਵਨ ਪਹਿ ਸਦ ਹਾਲਾਂਕਿ ਜਿਹੜਾ ਸਾਹ ਆਉਂਦਾ ਉਹ ਵੀ ਉਹਦੀ ਮਰਜ਼ੀ ਨਾਲ ਆਉਂਦਾ ਇਹ ਵੀ ਹਵਾ ਚੱਲਦੀ ਹੈ ਨਾ ਅੱਗੇ ਵਿੱਚ ਅੰਦਰ ਦੀ ਨਹੀਂ ਹਵਾ ਚੱਲਦੀ ਇਹ ਵੀ ਪੈ ਜਾ ਇਹ ਵੀ ਪੈ ਜਾ ਬਾਹਰ ਦੀ ਗੱਲ ਇਹ ਨਹੀਂ ਅੰਦਰ ਦੀ ਗੱਲ ਹਵਾ ਬੰਦੀ ਹੋਈ ਆ ਕਦੇ ਸਾਹ ਬਾਹਰ ਆਉਂਦਾ ਕਦੇ ਅੰਦਰ ਆਉਂਦਾ ਪੈ ਵਿੱਚ ਪਵਨ ਬਹਾ ਸਦਵਾ ਸਦਵਾ ਪੈ ਵਿੱਚ ਚੱਲਣਾ ਲੱਖ ਦਰਿਆਓ ਲੱਖਾਂ ਦਰਿਆਓ ਨੇ ਚਾਹੇ ਉਹ ਵੀ ਉਹਦੇ ਪੈ ਚੱਲਦੇ ਨੇ ਜਿੱਥੇ ਨੂੰ ਉਹਨੇ ਨੀਵਾਂ ਥੋਬਣਾ ਉੱਥੇ ਨਹੀਂ ਜਾਂਦੇ ਨੇ ਉਹਨੂੰ ਪਤਾ ਵੀ ਨੀਵੇਂ ਸਾਨੂੰ ਪਾਣੀ ਜਾਂਦਾ ਪਾਣੀ ਦਾ ਸੁਭਾਅ ਬਣਾਇਆ ਉਹਨੇ ਜਿਵੇਂ ਜਿਵੇਂ ਉਹਨਾਂ ਨਿਰਮਾਣ ਬਣਾਇਆ ਉਧਰ ਨਹੀਂ ਜਾਂਦੇ ਨੇ ਪੈ ਵਿੱਚ ਚੱਲਣਾ ਲੱਖ ਦਰਿਆਓ ਲੱਖ ਦਰਿਆਓ ਪੈ ਵਿੱਚ ਅਗਨ ਕੱਢੇ ਬੇਗਾਰ ਅਗਨ ਹੈ ਜਿਹੜੀ ਅਗਨੀ ਹੈ ਕੀ ਕਰਦੀ ਹੈ ਵਿਚਾਰੀ ਬਿਗਾਰ ਕਰਦੀ ਹੈ ਅਗਨੀ ਆਪ ਖਤਮ ਹੋ ਜਾਂਦੀ ਹੈ ਸਾਡੇ ਕੰਮ ਕਰਦੀ ਹੈ ਖਾਣਾ ਪਕਾਤਾ ਕੰਮ ਕਰਦੀ ਹੈ ਨਾ ਅਗਨ ਤੇ ਕੰਮ ਲੈਨੇ ਆਪਾਂ ਪੱਠੀਆਂ ਦੇ ਵਿੱਚ ਅਗਨ ਚੱਲਦੀ ਹੈ ਬੜਬੜੀਆਂ ਚ ਸਾਡੇ ਬਿਗਾਰੀ ਲੋਹਾ ਢਾਲਦੇ ਆ ਕਿੰਨਾ ਕੁਛ ਹੱਕ ਤੇ ਕੰਮ ਲੈਨੇ ਸਾਰਾ ਸੇਵਾ ਕਰਦੀ ਹੈ ਬਿਗਾਰ ਹੁੰਦਾ ਫਰੀ ਦੀ ਸੇਵਾ ਜਿਹਨੂੰ ਦਿੰਦੇ ਕੁਝ ਨਹੀਂ ਨਾ ਉਹ ਤੇ ਕੰਮ ਲੈਂਦੇ ਆ ਉਹ ਬਿਗਾਰ ਹੁੰਦੀ ਹੈ ਅਗਰ ਨੂੰ ਵਿਚਾਰੇ ਨੂੰ ਕੀ ਦਿੰਦੇ ਆਪਾਂ ਕੋਈ ਜਾਣ ਲੱਗੇ ਨੂੰ ਪੁੱਛਦਾ ਵੀ ਕਿੱਧਰ ਨੂੰ ਜਾਣਾ ਤੇ ਕਿੱਥੇ ਹੁਣ ਤੇਰਾ ਕੀ ਹਾਲ ਹੋਊ ਆਕਾਸ਼ ਦੇ ਵਿੱਚ ਰਹਦੀ ਰਹਿੰਦੀ ਅਗਰ ਕੱਢੇ ਬਿਗਾਰ ਵਿਗਾਰ ਪੈ ਵਿੱਚ ਧਰਤੀ ਦੱਬੀ ਭਾਰ ਜਿਹੜੀ ਭਾਰ ਦੇ ਵਿੱਚ ਦੱਬੀ ਹੈ ਪਰ ਧਰਤੀ ਪੈ ਵਿੱਚ ਹੈ ਦੱਬ ਕੇ ਰੱਖੀ ਹੈ ਧਰਤੀ ਨਹੀਂ ਉੱਡ ਜਵੇ ਇਥੋਂ ਜਿਹੜਾ ਕਹਿੰਦੇ ਨੇ ਸਾਰਿਆਂ ਦੇ ਉੱਤੇ ਬੋਝ ਹੈ ਐਟਮੋਸਫੇਅਰ ਪ੍ਰੈਸ਼ਰ ਦਾ ਇਹ ਸਭ ਦੱਬ ਕੇ ਰੱਖੀ ਹੋਈ ਹੈ ਧਰਤੀ ਆਪਣਾ ਭਾਰ ਨਹੀਂ ਹੈ ਧਰਤੀ ਤੇ ਦੱਬੀ ਆਪਣਾ ਦਾ ਵਿੱਚੋਂ ਹੀ ਪੈਦਾ ਹੋਇਆ ਸਰੀਰ ਆਦਮੀਆਂ ਦਾ ਜਿਹੜਾ ਕੋਈ ਇਹਦਾ ਦਾ ਬਨਸਪਤੀ ਹੈ ਨਾ ਇਹ ਵਿੱਚੋਂ ਹੀ ਹੈ ਪਹਿਲਾਂ ਇਹਦਾ ਕੋਈ ਭਾਰ ਨਹੀਂ ਇਹਦੇ ਤੇ ਇਹਦਾ ਕਾਹਦਾ ਭਾਰ ਹੈ ਇਹਦਾ ਕੋਈ ਭਾਰ ਨਹੀਂ ਇਹ ਤਾਂ ਵਿੱਚੋਂ ਹੀ ਪੈਦਾ ਹੋਈ ਹੈ ਚੀਜ਼ ਉਹਦੇ ਵਿੱਚ ਹੀ ਹੈ ਉਹਦਾ ਕੋਈ ਭਾਰ ਨਹੀਂ ਹੁੰਦਾ ਫਸਲ ਪੈਦਾ ਹੋ ਗਈ ਮਿੱਟੀ ਬਣ ਜਾਣਾ ਉਹਦਾ ਹੀ ਵਜਨ ਹੋਆ ਜੇ ਪਾਣੀ ਆ ਗਿਆ ਫਸਲ ਦੇ ਵਿੱਚ ਪਾਣੀ ਵੀ ਧਰਤੀ 'ਚ ਹੋਇਆ ਪਹਿਲਾਂ ਭਾਰ ਸੀ ਪੈ ਵਿੱਚ ਧਰਤੀ ਦੱਬੀ ਭਾਰ ਕੁਦਰਤ ਦੇ ਪੈ ਹਾਂ ਕਰਦੇ ਨਹੀਂ ਪੈ ਪੈ ਵਿੱਚ ਇੰਦ ਫਿਰੇ ਸਿਰ ਭਾਰ ਪੈ ਵਿੱਚ ਜਿਹੜਾ ਆਹ ਜੀਵਾਤਮਾ ਇੰਦ ਇਹ ਵੀ ਫਿਰਦਾ ਵੀ ਪੈ ਚ ਇਹ ਹੁਕਮ ਚ ਹੈ ਵੀ ਸਿਰ ਭਾਰ ਸਿਰ ਦੇ ਉੱਤੇ ਭਾਰ ਹੈ ਵੀ ਕਾਲਾ ਭਾਰ ਹੈ ਸਿਰ ਤੇ ਹੋਮੈ ਮੋਹ ਪਰਮ ਪੈ ਭਾਰ ਹੋਵੇਂ ਮੋਹ ਹੈ ਪਰਮ ਔਰ ਪੈ ਇਹਦੇ ਭਾਰ ਨਾਲ ਹਿਰਦਾ ਭਾਰੀ ਹੋਇਆ ਹੈ ਇਹਦੇ ਭਾਰ ਨਾਲ ਹਿਰਦਾ ਦਬਿਆ ਹੋਇਆ ਹੈ ਦਬਿਆ ਹੈ ਕੁੱਕੜ ਜੇ ਭਾਰੀ ਹੁੰਦਾ ਦੀ ਘੱਟ ਭਾਰ ਹੁੰਦੀ ਹੈ ਕੁੱਕੜ ਜਿੰਨਾ ਵਜਨਦਾਰ ਹੋਊ ਦੀ ਘੱਟ ਹੋ ਜਾਂਦੀ ਉਹਦੀ ਜਿੰਨਾ ਮਨ ਭਾਰੀ ਹੈ ਉਹਦੀ ਉਹਦੀ ਉਡਾਰੀ ਘੱਟ ਹੈ ਉਹਦੀ ਬੁੱਧੀ ਦੀ ਉਡਾਰੀ ਘੱਟ ਹੈ ਘਟ ਜਾਂਦੀ ਜਿੰਨਾ ਇਹਦਾ ਵਜ਼ਨ ਘਟ ਜੂਗਾ ਉਹਦੀ ਉਡਾਰੀ ਵੱਧ ਜੂਗੀ ਭਾਰ ਜਦੋਂ ਹੋ ਜੂ ਉਦੋਂ ਬਸ ਠੀਕ ਹੈ ਫਿਰ ਜਿੱਥੇ ਮਰਜ਼ੀ ਉੱਡ ਜੂਵੇ ਮਾਰਨ ਲੱਗੇ ਪਤੰਗ ਫਿਰ ਪਤੰਗ ਵਾਂਗੂ ਵਾ ਡੋਰੇ ਚਾਹੀਦੀ ਆ ਫਿਰ ਇਹਨੂੰ ਗੁਰਮੁਖੀ ਗਾਂ ਡੋਰੀ ਪਰ ਪਕੜੀ ਪੈ ਵਿੱਚ ਰਾਜਾ ਧਰਮ ਦਵਾਰ ਰਾਜਾ ਹੈ ਭਾਵੇਂ ਧਰਮ ਦਵਾਰ ਉਹ ਵੀ ਪੈ ਵਿੱਚ ਉਹ ਵੀ ਬੁਲਾਇਆ ਬੋਲਦਾ ਧਰਮ ਰਾਜ ਵੀ ਪੈ ਦੇ ਅੰਦਰ ਇੰਡੀਪੈਂਡੈਂਟ ਤਾਂ ਕੋਈ ਨਹੀਂ ਸੰਸਾਰ ਦੇ ਵਿੱਚ ਕੁਝ ਵੀ ਇੰਡੀਪੈਂਡੈਂਟ ਨਹੀਂ ਕੀ ਜੜ ਕੀ ਚੇਤਨ ਬਸ ਮੋਟੀ ਗੱਲ ਇਹ ਕੀ ਜੜ ਕੀ ਚੇਤਨ ਕੁਝ ਵੀ ਇੰਡੀਪੈਂਡੈਂਟ ਨਹੀਂ ਹੈ ਸਭ ਹੁਕਮ ਦੇ ਬੱਦੇ ਨੇ ਹੁਕਮ ਦੇ ਵਿੱਚ ਹੈ ਸਭ ਕੁਝ ਭੈ ਵਿੱਚ ਸੂਰਜ ਭੈ ਵਿੱਚ ਚੰਦ ਆ ਸੂਰਜ ਆ ਚੰਦ ਇਹ ਵੀ ਭੈ ਚੱਲਦੇ ਨੇ ਕਿਉਂਕਿ ਵਿਚਾਰੇ ਪੂਰੇ ਟਾਈਮ ਤੇ ਆਉਂਦੇ ਨੇ ਕੋ ਕਰੋੜੀ ਚਲਤਨਾ ਕਰੋੜਾਂ ਮੀਲਾਂ ਦਾ ਸਫ਼ਰ ਕਰਦੇ ਨੇ ਚੱਲੀ ਜਾਂਦੇ ਨੇ ਕੋਈ ਅੰਤ ਨਹੀਂ ਹੁਕਮ ਜਨ ਤੇ ਜਦ ਚੰਦਰਮਾ ਮੁੜ ਕੇ ਹੀ ਨਾ ਆਵੇ ਹੋਰ ਪਾਸੇ ਚਲਾ ਜਾਵੇ ਕੀ ਕਰੇ ਉਸੇ ਰਾਹ ਆਉਣਾ ਪੈਂਦਾ ਗੇੜੇ ਕੱਟਣੇ ਪੈਂਦੇ ਭੈ ਵਿੱਚ ਸਿੱਧ ਬੁੱਧ ਸੋਰਨਾਥ ਸਿੱਧ ਨੇ ਬੁੱਧ ਨੇ ਸੁਰ ਨੇ ਨਾਥ ਨੇ ਸਾਰੇ ਪੈ ਵਿੱਚ ਨਾ ਤਾਂ ਕਹਿੰਦੇ ਨਾ ਸੀ ਨਾ ਤਾਂ ਸਾਡੇ ਭੈ ਦੇ ਵਿੱਚ ਦੁਨੀਆ ਗੁਰਬਾਣੀ ਕਹਿੰਦੀ ਉਹ ਭੈ ਜੀ ਉਹ ਆਪਣਾ ਨਾਥ ਨਹੀਂ ਹਨ ਨਾਥ ਕਹਿੰਦੇ ਨੇ ਆਪਣੇ ਆਪ ਨੂੰ ਨਾਥ ਨਹੀਂ ਹਨ ਉਹ ਨਾਥ ਤਾਂ ਹੋਰ ਹੈ ਕੋਈ ਜਿਹਦੀ ਭੈ ਵਿੱਚ ਨੇ ਨਾਥ ਹੋ ਹੈ ਆਪ ਨਾਥ ਨਾਥੀ ਸਭ ਜਿਹਨੇ ਸਾਰਿਆਂ ਨੂੰ ਭੈ ਚ ਰੱਖਿਆ ਉਹ ਨਾਥ ਜਿਹੜੇ ਆਪਣੇ ਆਪ ਨੂੰ ਨਾਥ ਕਹਿੰਦੇ ਸ਼ਰੀਕ ਖੁਦਾ ਬਣ ਗਏ ਸੀ ਮਤ ਮਾਰੀ ਗਈ ਸੀ ਉਹਨਾਂ ਦੀ ਗੱਲ ਜਾਂ ਗੁਰਬਾਣੀ ਨੇ ਰੱਦ ਕੀਤੀ ਆਪ ਨਾਥ ਨਾਥੀ ਸਭ ਉਹਨਾਂ ਨੂੰ ਪਿੰਚ ਕੀਤੀ ਇਹ ਗੱਲ ਵੀ ਸਾਡੀ ਬੇਇੱਜ਼ਤੀ ਕਰਤੀ ਸਾਨੂੰ ਨਾਥ ਨਹੀਂ ਮੰਨਦਾ ਨਾਨਕ ਨਾਨਕ ਦੇ ਵਿਰੋਧੀ ਹੋ ਗਏ ਨਾਨਕ ਦਾ ਮੁੰਡਾ ਪਟ ਲਿਆ ਉਹਨਾਂ ਨੇ ਸ੍ਰੀ ਜੰਦ ਨਾਨਕ ਦੀ ਮੱਤ ਨੂੰ ਫੇਰ ਕਰੀਏ ਲਾਲਚ ਦਿੱਤਾ ਤੈਨੂੰ ਸਾਰੇ ਜਿਹੜੇ ਸਿੱਧ ਨੇ ਇਹਨਾਂ ਦਾ ਗੁਰੂ ਬਣਾ ਲਾਂਗੇ ਬਚਪਨ 'ਚ ਚੰਗਾ ਨਹੀਂ ਲੱਗਿਆ ਉਹਨਾਂ ਨੂੰ ਇਹ ਕਹਿਣਾ ਗੁਰੂ ਨਾਨਕ ਦਾ ਗੁਰਬਾਣੀ ਦਾ ਸੱਚ ਚੰਗਾ ਨਹੀਂ ਲੱਗਿਆ ਕਿ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਔਰਾ ਸਾਹਿਬ ਜਿਹੜੀ ਰਿੱਧ ਸਿੱਧ ਦੀ ਤੁਸੀਂ ਗੱਲ ਕਰਦੇ ਹੋ ਉਹਦਾ ਸਵਾਦ ਹੋਰ ਹੈ ਨਾਮ ਵਾਲਾ ਸਵਾਦ ਨਹੀਂ ਹੁੰਦਾ ਮਾਇਆ ਦਾ ਸਵਾਦ ਇਹਨਾਂ ਨੂੰ ਚੰਗੀ ਨਹੀਂ ਲੱਗੀ ਸਾਨੂੰ ਘਟਿਆ ਸਾਬਤ ਕਰਤਾ ਨਾਨਕ ਨੇ ਉਹਨਾਂ ਦਾ ਰਾਜ ਸੀ ਰਾਜ ਚੱਲਦਾ ਰਿਹਾ ਵਿਸ਼ਨੂ ਤੋਂ ਤਾਂ ਉਹ ਆਕੀ ਸੀਗੇ ਵਿਸ਼ਨੂ ਤਾਂ ਨਹੀਂ ਬੋਲਦਾ ਪੰਡਤ ਦਾ ਦਵਾਇਆ ਹੋਇਆ ਸੀ ਉਹਨਾਂ ਦਾ ਪਰ ਜਦ ਭਗਤ ਪ੍ਰਗਟ ਹੋਏ ਭਗਤਾਂ ਦੇ ਉਹ ਦਵਾਲੇ ਜਿਹੜਾ ਵੀ ਚੈਂਪੀਅਨ ਹੋਵੇ ਉਹਨੂੰ ਕੋਈ ਦੁਆ ਦਵਾ ਲਵੇ ਆ ਕੇ ਰਾਜ ਜਾਂਦਾ ਦੁੱਖ ਤਾਂ ਲੱਗਦਾ ਹੀ ਉਹਨੂੰ ਭੈ ਵਿੱਚ ਆ ਡਾਣੇ ਆਕਾਸ਼ ਭੈ ਵਿੱਚ ਆ ਡਾਣੇ ਆਕਾਸ਼ ਆਕਾਸ਼ ਹੈ ਜਿਹੜਾ ਤੇ ਡਾਣੇ ਹੈ ਅੱਡੀ ਪਰਮਲ ਮਾਇਆ ਤੁਹਾਨੂੰ ਬਾਹਰ ਨਹੀਂ ਨਿਕਲਣਾ ਤਾਂ ਕਿਸੇ ਨੂੰ ਬਾਹਰ ਤੁਸੀਂ ਆਕਾਸ਼ ਤੋਂ ਬਾਹਰ ਨਹੀਂ ਜਾ ਸਕਦੇ ਜਾ ਕੇ ਦਿਖਾਓ ਕੋਈ ਆਕਾਸ਼ ਤੋਂ ਬਾਹਰ ਆਕਾਸ਼ ਤੋਂ ਬਾਹਰ ਆਵੇ ਬਰੋ ਚਾਹ ਆਕਾਸ਼ ਸਾਡੇ ਕੋਈ ਨਿਕਲ ਤਾਂ ਦਿਖਾਵੇ ਆਕਾਸ਼ ਦੇ ਵਿੱਚੋਂ ਬਾਹਰ ਆਕਾਸ਼ ਦੇ ਬਾਹਰ ਜਿਹੜਾ ਚਲਾ ਗਿਆ ਉਹ ਜਿੱਤ ਗਿਆ ਮਾਇਆ ਨੂੰ ਕੁਦਰਤ ਨੂੰ ਜਿੱਤ ਗਿਆ ਨਿਕਲ ਤਾਂ ਦਿਖਾਵੇ ਕਿਹੜਾ ਨਿਕਲਣਾ ਆਕਾਸ਼ ਚੋਂ ਬਾਹਰ ਅਡਾਣੇ ਅਡ ਅਡਾਣੇ ਹੁੰਦਾ ਵਿਰੋਧ ਦੇ ਵਿੱਚ ਖੜਾ ਹੈ ਕੈਦ ਹੈ ਆਕਾਸ਼ ਦੀ ਜੇੜ ਹੈ ਆਕਾਸ਼ ਦੀ ਨੱਥ ਪਾਈ ਹੋਈ ਹੈ ਨੱਥ ਵੀ ਆਕਾਸ਼ ਦੀ ਪਾਈ ਹੋਈ ਹੈ ਨੱਥ ਉਹਨੇ ਆ ਫੜੀ ਹੋਈ ਹੈ ਨੱਥ ਕੀ ਹੈ ਕੀ ਸਾਬਤ ਕਰੋ ਸਾਡੀ ਨੱਥ ਆਕਾਸ਼ ਦੀ ਨਾਲ ਪਾਈ ਹੋਈ ਹੈ ਜੀਵ ਆਤਮਾ ਆਕਾਸ਼ ਨਾਲ ਜੁੜੀ ਹੋਈ ਹੈ ਆਕਾਸ਼ ਦੇ ਵਿੱਚ ਰਹਿੰਦੀ ਹੈ ਬਾਹਰ ਜਾ ਕੇ ਦੇਖੋ ਫੇਰ ਅੰਬਰ ਰੁਪੀ ਜਾਂਦੀ ਹੈ ਸਾਰੇ ਨੂੰ ਜਾਂ ਪੂਰਨ ਭਾਗ ਹੋ ਜਾਂਦੇ ਨੇ ਉਹ ਗੱਲ ਹੋਰ ਹੋ ਜਾਂਦੀ ਹੈ ਆਕਾਸ਼ ਦੇ ਵਿੱਚ ਰਹਿਣਾ ਹੋਰ ਗੱਲ ਹੈ ਆਕਾਸ਼ ਇਹਦੇ ਵਿੱਚ ਹੋ ਜਾਣਾ ਹੋਰ ਗੱਲ ਹੈ ਜਦੋਂ ਅਸੀਂ ਆਕਾਸ਼ ਵਿੱਚਾਂ ਆਕਾਸ਼ ਸਾਡੇ ਬਾਹਰ ਹੈ ਜਿਵੇਂ ਕਿਲੇ ਦੀ ਚਾਰ ਦੀਵਾਰੀ ਦੇ ਵਿੱਚ ਆ ਸੀ ਚਾਰ ਦੀਵਾਰੀ ਤੋਂ ਬਾਹਰ ਨਹੀਂ ਜਾ ਸਕਦੇ ਆਕਾਸ਼ ਸਾਡੇ ਬਾਹਰ ਹੈ ਜਿੰਨਾ ਚਿਰ ਉਹਦਾ ਚਿਰ ਅਸੀਂ ਆਕਾਸ਼ ਕਹਿ ਹਾਂ ਜਿੱਦਾਂ ਤੇਰੇ ਭਵਣਾ ਤਨ ਮਾਏ ਸਮਾਵਾ ਅਸਲ ਕੀ ਹੈ ਤਨ ਤੇਰੇ ਭਵਨ ਮੇ ਰਹਾ ਸਮਾਈ ਜਬ ਤੇਰੇ ਭਵਨ ਤਨ ਮਾਹੇ ਸਮਾਵਾ ਤਾਂ ਭਉ ਭਾਨ ਭਰੋਸੋ ਆਵਾ ਭਰੋਸਾ ਉਦੋਂ ਆਊਗਾ ਤਿੰਨ ਭਵਨ ਦਾ ਗਿਆਨ ਜਲ ਹੋ ਜਾਊਗਾ ਤਿੰਨੇ ਭਵਨਾਂ ਦਾ ਗਿਆਨ ਹੋ ਜਾਊਗਾ ਸਾਰੀ ਤਿੰਨ ਲੋਕ ਦਾ ਗਿਆਨ ਹੋ ਜਾਊਗਾ ਤੇਰੇ ਭਵਨ ਜਿਹੜਾ ਆਕਾਸ਼ ਹੈ ਆਕਾਸ਼ ਹੈ ਤੇਰੇ ਭਵਨ ਸਾਰਾ ਇਹ ਵਿੱਚੇ ਸਮਾ ਜਾਊਗਾ ਆਤਮਾ ਦਾ ਆਤਮਾ ਦਾ ਆਕਾਰ ਇਹ ਤੋਂ ਵੱਡਾ ਹੋ ਜਾਊਗਾ ਬਰਬ ਗਿਆਨੀ ਕਾ ਮਨ ਪ੍ਰਗਾਸ ਜੈਸੇ ਤਾਰ ਉੱਪਰ ਆਕਾਸ਼ ਵਿੱਚ ਆ ਗਿਆ ਹੋਵੇ ਆਕਾਸ਼ ਘੇਰ ਲਿਆ ਫਿਰ ਇਹਦਾ ਨਾਮ ਕੀ ਹੈ ਪੀਤਾਂਬਰ ਪੀਤਾਂਬਰ ਬਾਕਾ ਹਿਰਦੇ ਵਸਾ ਉੱਪਰ ਪੀ ਗਿਆ ਸਾਰਾ ਹੀ ਆਕਾਸ਼ ਹਰ ਪਤਾਲ ਨਹੀਂ ਫਿਰਿਆ ਫਿਰ ਅੰਬਰ ਹੋ ਗਿਆ ਆਕਾਸ਼ ਉੱਤੇ ਹੁੰਦਾ ਪਤਾਲ ਥੱਲੇ ਹੁੰਦਾ ਅੰਬਰ ਸਾਰੇ ਨੂੰ ਅੰਬਰ ਕਹਿੰਦੇ ਨੇ ਇਹ ਗਗਨ ਕਹਿੰਦੇ ਨੇ ਪੀਤਾਂਬਰ ਵਾਕੇ ਹਿਰਦੇ ਵਸਾ ਹਿਰਦੇ ਚ ਵਸਦਾ ਜਿਹਦੇ ਸਾਰਾ ਅੰਬਰ ਪੀ ਲਿਆ ਜਿੰਨਾ ਆਕਾਸ਼ ਸੀ ਪੀ ਲਿਆ ਅਗੇ ਆਕਾਸ਼ ਹੈ ਹੀ ਨਹੀਂ ਜਿੱਤੇ ਹੈ ਨਹੀਂ ਉਹਦੇ ਨਾਲ ਵਿੱਚੇ ਰਲ ਗਿਆ ਜਾਂ ਤੇ ਇਹ ਗੱਲ ਸਮਝਣੀ ਬੜੀ ਔਖੀ ਹੈ ਸੁਣ ਲੈਣੀ ਬੜੀ ਸੌਖੀ ਹੈ ਮੰਨਣੀ ਬੜੀ ਔਖੀ ਹੈ ਇਹ ਖਾਸ ਅਵਸਥਾ ਜਾ ਕੇ ਪਤਾ ਲੱਗਦਾ ਤੇ ਤੁਰਿਆ ਬੰਦ ਦੀ ਗੱਲ ਹੈ ਪਿਤਾ ਬਰਵਾ ਕੇ ਦੇ ਬਸ ਕਹੀ ਹੋਈ ਗੱਲ ਜ਼ਰੂਰ ਹੈ ਸੁਣ ਵੀ ਲਈ ਅਸੀਂ ਪੜ੍ਹ ਵੀ ਲਈ ਪਰ ਇਹ ਬਹੁਤ ਉੱਚੀ ਅਵਸਥਾ ਦੀ ਗੱਲ ਇਹ ਤਾਂ ਆਖਰੀ ਅਵਸਥਾ ਦੀ ਗੱਲ ਹੈ ਤੁਰਿਆਪਤ ਦੀ ਗੱਲ ਹੈ ਆਮ ਆਦਮੀ ਕੀ ਸਮਝੂਗਾ ਹਾਂਜੀ ਭੈ ਵਿੱਚ ਜੋਧ ਮਹਾਬਲ ਸੂਰ ਆ ਜਿਹੜੇ ਜੋਧੇ ਨੇ ਮਹਾਬਲੀ ਸੂਰ ਵੀ ਨੇ ਸਾਰੇ ਭੈ ਚ ਨੇ ਸਾਰੇ ਕਾਬੂ ਚ ਨੇ ਉਹਦੇ ਨੱਥ ਪਾਈ ਹੈ ਸਾਰੇ ਸਾਰੇ ਹੁਕਮ ਚ ਨੇ ਕੋਈ ਆਪਣੇ ਆਪ ਨੂੰ ਕੁਝ ਵੀ ਸਮਝਦਾ ਹੋਵੇ ਰਾਮਚੰਦਰ ਨੂੰ ਜੋ ਮਰਜ਼ੀ ਕਹੀ ਜਾਣੇ ਗੁਰਬਾਣੀ ਦਾ ਕਹਿੰਦੇ ਕਿਤੇ ਤੇ ਰਾਮ ਰਵਾਲ ਰਾਮ ਨੂੰ ਰਵਾ ਲੈ ਲਈ ਰਵਾਲ ਕੀ ਹੁੰਦਾ ਰਵਾਲ ਧੂੜ ਬਿੱਟੀ ਇਹਨਾਂ ਦਾ ਤਾਂ ਰਾਮ ਰਵਾਲ ਹੈ ਮਿੱਟੀ ਹੋਈ ਹੈ ਮਿੱਟੀ ਦੇ ਮੂਰਤ ਬਣਾਈ ਹੋਈ ਹੈ ਬਾਅਦ ਚ ਸਰੀਰ ਕਰਕੇ ਹੀ ਰਾਮ ਹੈ ਆਤਮਾ ਕਰਕੇ ਤਾਂ ਰਾਮ ਹੈ ਨਹੀਂ ਜਿਹੜਾ ਆਤਮਾ ਕਰਕੇ ਰਾਮ ਹੋ ਰਿਹਾ ਹੈ ਜਿਹੜਾ ਸਰੀਰ ਕਰਕੇ ਰਾਮ ਹੋ ਰਿਹਾ ਹਾਂਜੀ ਭੈ ਵਿੱਚ ਆਵੇਂ ਜਾਵੇਂ ਪੂਰ ਅਜਿਹੇ ਪੂਰ ਦੇ ਪੂਰ ਉਹਦੇ ਜਾਂਦੇ ਨੇ ਜਬਲ ਵੱਲ ਹੋ ਰਿਹਾ ਬਾਤ ਬੋਲਾ ਆਦਮੀਆਂ ਦਾ ਹੀ ਨਹੀਂ ਸਾਰੇ ਜਾਂਦੇ ਸਭ ਭੈ ਦੇ ਵਿੱਚ ਸਭ ਹੁਕਮ ਦੇ ਵਿੱਚ ਵਧੇ ਨੇ ਸਾਰੇ ਹੁਕਮ ਦੇ ਵਿੱਚ ਆਂ ਭੌ ਲਿਖਿਆ ਸਿਰ ਲੇਖ ਭੌ ਦਾ ਲੇਖ ਸਾਰਿਆਂ ਦੇ ਸਿਰ ਤੇ ਲਿਖਿਆ ਹੁਕਮ ਦਾ ਡੰਡਾ ਸਾਰਿਆਂ ਦੇ ਉੱਤੇ ਹੀ ਹੈ ਕੋਈ ਹੁਕਮ ਤੇ ਬਾਹਰ ਨਹੀਂ ਹੈ ਐਸਾ ਰਾਜਾ ਹੋ ਕੋਈ ਜੀ ਜਦ ਹੁਕਮ ਤੇ ਬਾਹਰ ਨਹੀਂ ਇੱਥੇ ਰਾਜਾ ਕੌਣ ਹੋ ਜੂ ਸੰਸਾਰ ਜੋ ਜੋ ਕੋਈ ਹੈ ਰਾਜਾ ਵਕੀ ਬੱਚਾ ਤਾਂ ਕਿਵੇਂ ਰਾਜ ਕਰੂਗਾ ਸਭ ਦਾ ਨੂੰ ਗਿਆਨ ਕਿਵੇਂ ਹੋ ਜੂਗਾ ਨਹੀਂ ਹੋ ਸਕਦਾ ਕੁਛ ਨਹੀਂ ਰਾਜੇ ਦਾ ਪਰੇਸ਼ਾਨ ਹੁੰਦਾ ਨੇ ਬਈ ਆਉਣ ਬਈ ਵੀ ਨਹੀਂ ਪਿਆ ਕੀ ਕਰੀਏ ਤੇ ਫਿਰ ਜੇ ਪਵਨ ਬਾਚੇ ਹੋਵੇ ਭੈ ਵਿੱਚ ਹੋਵੇ ਉਹਦੇ ਫਿਰ ਵੀ ਮੇਰੀ ਬਹੂ ਪਵਨ ਨੇ ਵੀ ਕੇ ਹੁਣ ਰਾਜੇ ਕਹਦੇ ਹੋਏ ਜੇ ਵੀ ਨਹੀਂ ਪਾ ਸਕਦੇ ਜਾਂ ਪੈਂਦੇ ਨੂੰ ਹਟਾ ਨਹੀਂ ਸਕਦੇ ਰਾਜੇ ਹੋਏ ਉਹ ਇਹ ਐਵੇਂ ਇਹ ਵਿਦਵਾਨਾਂ ਦੇ ਬਣਾਏ ਰਾਜੇ ਨੇ ਬੁੱਧੀਵਾਨਾਂ ਨੇ ਰਾਜੇ ਰੱਦ ਕਰਤੇ ਰਾਜਾ ਤਾਂ ਅਸਲ ਜੇ ਰੱਜੇ ਦਾ ਨਾਮ ਜੀ ਜਿਹਨੂੰ ਭੁੱਖ ਨਹੀਂ ਕੋਈ ਇਹਦੇ ਅੰਦਰ ਕੋਈ ਭੁੱਖ ਨਹੀਂ ਰਾਜਾ ਉਹ ਹੈ ਭੁੱਖੇ ਰਾਜੇ ਹੁੰਦੇ ਨੇ ਲੋ ਭੁੱਖੇ ਨੇ ਸੰਸਾਰ ਦਾ ਰਾਜ ਨਾ ਭੁੱਖ ਦਾ ਘਰ ਉਹ ਕਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀ ਜੇ ਬੰਨਾ ਪੁਰੀ ਹੁਣ ਜੇ ਇੱਥੇ ਦਾ ਕੋਈ ਰਾਜ ਸਾਰਾ ਲੈ ਵੀ ਲਵੇ ਐਸ ਆਪਣੇ ਇਹ ਦੁਨੀਆ ਦਾ ਤਾਂ ਚਾਹੂਗਾ ਚੰਦ ਤੇ ਰਾਜ ਕਰਾਂ ਜਾ ਕੇ ਉਹ ਚਾਹੂਗਾ ਬੁੱਧੂ ਗ੍ਰਹਿ ਤੇ ਰਾਜ ਕਰਾਂ ਜਾ ਕੇ ਫਿਰ ਕਿਹੜਾ ਭੁੱਖ ਮਿਟ ਗਈ ਨਾ ਉਹ ਹੋਵੇ ਉੱਥੇ ਨਾ ਕੋਈ ਜਾ ਸਕੇ ਉਹ ਇਹਦਾ ਕਹਿੰਦਾ ਬੁੱਧੇ ਮਰਮੁਰ ਜਾਣਗੇ ਕੰਮ ਲੱਗਿਆ ਰਹੇ ਚਾਹੇ ਕੁਝ ਨਹੀਂ ਬਣਦੇ ਵਾਲਾ ਉਹਦਾ ਸਾਰੇ ਰਾਜ ਭੈ ਵਿੱਚ ਸੂਰਜ ਭੈ ਵਿੱਚ ਚੰਦ ਉਹ ਸਾਰੇ ਪਹਿਲਾਂ ਹੀ ਹੈ ਇਹ ਆਦਮੀ ਦੇ ਬਸ ਗੱਲ ਨਹੀਂ ਹੈ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਬਾਕੀ ਤਾਂ ਸਾਰੇ ਦੇ ਵਿੱਚ ਨੇ ਪਰ ਨਿਰਭਉ ਜਿਹੜਾ ਹੈ ਕੌਣ ਹੈ ਨਿਰੰਕਾਰ ਸੱਚ ਹੈ ਏਕ ਹੈ ਜਿਹੜਾ ਇੱਕ ਹੈ ਨਿਰਭਉ ਹੋ ਜਾਂਦਾ ਤੈ ਵਿੱਚ ਜਿਹੜਾ ਨਿਰਭਉ ਹੈ ਜਿਹੜਾ ਭੈ ਚ ਉਹ ਨਿਰਭਉ ਹੈ ਜਿਹੜਾ ਭੈ ਵਿੱਚ ਨਹੀਂ ਉਹ ਸਾਰਾ ਜਿਹੜਾ ਭੈ ਮੰਨਦਾ ਨਹੀਂ ਹੁਕਮ ਦੀ ਉਹ ਭੈ ਉਹਦੇ ਅੰਦਰ ਭੈ ਹਰ ਵਕਤ ਭੈ ਲੱਖਾਂ ਤਰ੍ਹਾਂ ਦੀ ਭੈ ਜਿਹੜਾ ਪਾਣੇ ਵਿੱਚ ਹੈ ਉਹ ਭੈ ਮੁਕਤਾ ਜਿਹੜਾ ਪਾਣੇ ਤੋਂ ਬਾਹਰ ਚੱਲਣ ਦੀ ਕੋਸ਼ਿਸ਼ ਕਰਦਾ ਉਹ ਤੇ ਲੱਖਾਂ ਕਰੋੜਾਂ ਭੈ ਨੇ ਉਹਨੂੰ ਲੱਗਦੇ ਭੈ ਨੂੰ ਜਿਹੜਾ ਪਾਣੇ 'ਚ ਨਹੀਂ ਚੱਲਦਾ ਜਿਹੜਾ ਨੰਕਾਰ ਹੈ ਨਿਰੰਕਾਰ ਕੌਣ ਨਿਰੰਕਾਰ ਜਦ ਇੱਕ ਹੋ ਜਾਂਦਾ ਇਹੀ ਨਿਰੰਕਾਰ ਹੋ ਜਾਂਦਾ ਇਹ ਜੀਵ ਨਿਰੰਕਾਰ ਹੈ ਸੱਚ ਇੱਕ ਜਦ ਸੱਚ ਹੋ ਜਾਂਦਾ ਹੈ ਸਤ ਸਰੂਪ ਹੋ ਕੇ ਇੱਕ ਹੋ ਜਾਂਦਾ ਹੈ ਨਿਰੰਕਾਰ ਫਿਰ ਇਹੀ ਹੈ ਸੱਚਖੰਡ ਦੇ ਸਾਰੇ ਜਿਹੜੇ ਨੇ ਇੱਕ ਇੱਕ ਨੇ ਸਾਰੇ ਨਿਰੰਕਾਰ ਨੇ ਨਿਰੰਕਾਰ ਕੇ ਦੇਸ਼ ਜਾਣ ਜਾਏ ਨਿਰੰਕਾਰ ਵਾਸਤੇ ਨੇ ਉੱਥੇ ਦੇਸ਼ ਦੇਸ਼ ਕਿਹਦਾ ਹੁੰਦਾ ਇੱਕ ਆਦਮੀ ਦਾ ਦੇਸ਼ ਹੁੰਦਾ ਦੇਸ਼ ਹੈ ਇੱਕ ਆਦਮੀ ਦਾ ਨਹੀਂ ਹੁੰਦਾ ਦੇਤਾ ਵਾਦੀ ਹੁੰਦੀ ਹੈ ਬਹੁਤ ਉਹ ਨਿਰੰਕਾਰ ਦਾ ਦੇਸ਼ ਹੈ ਉਹ ਸਾਰੇ ਨਿਰੰਕਾਰ ਬਸਦੇ ਨੇ ਉੱਥੇ ਜਿਹੜਾ ਨਿਰੰਕਾਰ ਹੋ ਜੂ ਉੱਥੇ ਬਸ ਜਾ ਕੇ ਤਾਂ ਸੁਖ ਲਹੇ ਮਹਲ ਸਾਰਿਆਂ ਦੇ ਮਹਿਲ ਨੇ ਉੱਥੇ ਫਿਰ ਉੱਥੇ ਸੁਖ ਹੈ ਸੁਖ ਹੈ ਤੇ ਦੁੱਖ ਹੀ ਨਹੀਂ ਉੱਥੇ ਦੁੱਖ ਜਾਂਦਾ ਹੀ ਨਹੀਂ ਦੁੱਖਾਂ ਨਾਲ ਹੀ ਜਾਏ ਦੁੱਖ ਦੀ ਜਗ੍ਹਾ ਹੀ ਨਹੀਂ ਉੱਥੇ ਕੋਈ ਨਾਨਕ ਨਿਰਭਉ ਨਿਰੰਕਾਰ ਸੱਚ ਸੱਚ ਜ਼ਿਆਦਾ ਹੈ ਜਦ ਇੱਕ ਹੋ ਜੂਗਾ ਫਿਰ ਜੰਮਣ ਮਨ ਤੇ ਪਰੇ ਚਲੇ ਹੁਣ ਕੀ ਹੈ ਹੁਣ ਸਤ ਸਰੂਪ ਹੈ ਬੋਲੇ ਭਰਤਰੀ ਸਤ ਸਰੂਪ ਸਤ ਸਰੂਪ ਸਤ ਤਾਂ ਹੈ ਸਤ ਸਰੂਪ ਤਾਂ ਹੈ ਪਰ ਕੂੜਿਆ ਹੈ ਮਾਇਆ ਦਾ ਉਹ ਹੈ ਉਹ ਕੂੜਿਆ ਰਾ ਕਰਕੇ ਗੜਬੜ ਹੋਈ ਹੋਈ ਹੈ ਮਾਇਆ ਛੱਡਣੀ ਨਹੀਂ ਚਾਹੁੰਦਾ ਉੱਥੇ ਜਾਣਾ ਨਹੀਂ ਚਾਹੁੰਦਾ ਜੇ ਜਾਣਾ ਨਹੀਂ ਚਾਹੁੰਦਾ ਪਏ ਫਿਰ ਪਏ ਸਗਲਿਆਂ ਪਾਉ ਲਿਖਿਆ ਸਿਰ ਲੇਖ ਸਾਰੇ ਪੈ ਵਿੱਚ ਨੇ ਨਾਨਕ ਨਿਰਭਉ ਨਿਰੰਕਾਰ ਸੱਚ ਜਦ ਇੱਕ ਆ ਜਿਹੜਾ ਉਹ ਪੈ ਤੋਂ ਪਰੇ ਪੈ ਤੇ ਨਿਰਭਉ ਹੋਏ ਬਸਾਨਾ ਭੈ ਚ ਰਹੂ ਉਹਦੇ ਚ ਜਿਹੜਾ ਹੁਕਮ ਚ ਉਹਨੂੰ ਪੈ ਕੋਈ ਨਹੀਂ ਹੁਕਮ ਦੇ ਬਾਹਰ ਹੈ ਬਾਹਰ ਪੈ ਹੁਕਮ ਦੇ ਬਾਹਰ ਡਾਕੂ ਹੈ ਉਹਨੂੰ ਕੋਈ ਮਾਰ ਦੇਵੇ ਕੋਈ ਕੇਸ ਨਹੀਂ ਬਣਦਾ ਸਰਕਾਰ ਦਾ ਨਾਮ ਲਓ ਸਮਾਤਵਾਦੀ ਨੂੰ ਕੋਈ ਮਾਰ ਦੇਵੇ ਸਰਕਾਰ ਨੇ ਕੋਈ ਕਹਿੰਦੀ ਕੋਈ ਕੇਸ ਨਹੀਂ ਬਣਦਾ ਉਹਨੂੰ ਸਾਰੇ ਦੁਸ਼ਮਣ ਲੱਗਦੇ ਨੇ ਆਪਣੇ ਕੋਈ ਮਾਰ ਦੇਵੇ ਉਹਨੂੰ ਅਤਵਾਦੀ ਕੋਈ ਉਹਨੂੰ ਕੋਈ ਮਾਰ ਦੇਵੇ ਸਰਕਾਰ ਨੇ ਕੁਛ ਕਹਿੰਦੀ ਕਿਉਂ ਮਾਰਤਾ ਉਹਦੇ ਸਿੱਧੇ ਦਾ ਨਾਮ ਰੱਖਿਆ ਉਹਨਾਂ ਨੇ ਇਹਨੂੰ ਮਾਰ ਦੋ ਉਹਦੇ ਤਾਂ ਸਾਰੇ ਦੁਸ਼ਮਣ ਨੇ ਉਹ ਤਾਂ ਪੈਰ ਪੈਰ ਦੇ ਮੂੰਹ ਪਾਇਆ ਇਸ ਕਰਕੇ ਜਦੋਂ ਅਸੀਂ ਪਰਮੇਸ਼ਰ ਦੀ ਪੈਰ ਤੋਂ ਬਾਹਰ ਚਲੇ ਜਾਂਦੇ ਆ ਸਾਰੇ ਦੁਸ਼ਮਣ ਨੇ ਸਾਡੇ ਸਭ ਕੁਝ ਫਿਰ ਕੀ ਹੈ ਲੱਖ ਇਹੜੀ ਇੱਕ ਜੀਓ ਕਬ ਤੱਕ ਬਚੈ ਕਾਲ ਦੇ ਤਾਂ ਲੱਖਾਂ ਰੂਪ ਨੇ ਫਿਰ ਹੋ ਜਾਣੇ ਇੱਕ ਕਾਲ ਹੋਵੇ ਤਾਂ ਭੱਜੀ ਏ ਲੱਖਾਂ ਰੂਪ ਨੇ ਇਹੜੀ ਕਾਲ ਦੇ ਇਹੜੀ ਸ਼ਿਕਾਰੀ ਨੂੰ ਕਹਿੰਦੇ ਨੇ ਸ਼ਿਕਾਰੀ ਤਾਂ ਲੱਖਾਂ ਨੇ ਬਿਰਗ ਇੱਕ ਹੈ ਕਈ ਕਿਸਮ ਦੇ ਕੋ ਹਥਿਆਰ ਨੇ ਬਚਾ ਨਹੀਂ ਜਾ ਸਕਦਾ ਕਾਲ ਤੋਂ